ਸ਼ਲੋਕ ਮਹੱਲਾ ਤੀਜਾ ਤ੍ਰਿਗ ਇਹ ਆਸਾ ਦੂਜੇ ਭਾਵ ਕੀ ਜੋ ਮੋਹ ਮਾਇਆ ਚਿਤ ਲਾਏ ਹਰ ਸੁਖ ਪੱਲਰ ਤਿਆਗਿਆ ਨਾਮ ਵਿਸਾਰ ਦੁਖ ਪਾਏ ਆ ਜਿਹੜੀ ਮਾਇਆ ਦੀ ਆਸਾ ਨਾ ਦੂਜੇ ਭਾਵ ਦੀ ਆਸਾ ਸੰਸਾਰ ਦੀ ਆਸਾ ਆ ਦੂਜੇ ਬਾਹਲੇ ਸਰੀਰ ਵਾਸਤੇ ਕੋਈ ਵੀ ਇੱਛਾ ਆਸਾ ਇਹ ਤ੍ਰਿਗ ਹੈ ਐਸੀ ਆਸਾ ਤ੍ਰਿਗਾਸ ਹੈ ਚੰਗੀ ਨਹੀਂ ਆਸਾ ਤੇ ਕਾਰ ਐਸੀ ਆਸਾ ਨੂੰ ਜਿਹੜੀ ਸਿਰਫ ਦੂਜੇ ਪਾਸੇ ਲਾਉਂਦੀ ਹੈ ਸਾਨੂੰ ਸੱਚ ਤੋਂ ਤੋੜ ਕੇ ਝੂਠ ਨਾਲ ਜੋੜਦੀ ਹੈ ਜਿਹੜੀ ਉਹ ਮਾਇਆ ਚਿਤ ਲਾਏ ਜਿਹੜੀ ਮੋਹ ਮਾਇਆ ਚਿੱਤ ਦੇ ਨਾਲ ਚਿੱਤ ਨੂੰ ਮੋਹ ਮਾਇਆ ਨਾਲ ਜੋੜਦੀ ਹੈ ਮਾਇਆ ਦਾ ਮੋਹ ਚਿੱਤ ਨੂੰ ਲਾਉਂਦੀ ਹੈ ਤੇ ਕਾਰ ਐਸੀ ਇੱਛਾ ਨੂੰ ਹਰ ਸੁਖ ਪੱਲਰ ਤਿਆਗਿਆ ਹਰ ਸੁਖ ਦਾ ਪੱਲਾ ਛੱਡ ਦਿੱਤਾ ਸੱਚੇ ਸੁਖ ਦਾ ਪੱਲਾ ਛੱਡ ਕੇ ਨਾਮ ਵਿਸਾਰ ਦੁੱਖ ਪਾਏ ਨਾਮ ਨੂੰ ਵਿਸਾਰ ਕੇ ਵੀ ਦੁੱਖੇ ਮਿਲਣਾ ਉਹ ਤਾਂ ਦੁੱਖ ਹੂ ਹੈ ਦੁੱਖ ਰੂਪ ਹੈ ਉਹ ਅਗਨ ਸਾਗਰ 'ਚ ਸੁੱਟਣ ਵਾਲੀ ਹੈ ਉਹ ਪਿੱਛਾ ਅਗਨ ਸਾਗਰ ਦੇ ਵਿੱਚ ਜਾ ਕੇ ਸੁਖ ਨਹੀਂ ਹੁੰਦਾ ਨਾਮ ਦਾ ਵਿਸਰਿਆ ਔਰ ਅਗਨ ਸਾਗਰ 'ਚ ਡਿੱਗਿਆ ਅੱਗ 'ਚ ਸੜਦਾ ਰਹੂ ਤ੍ਰਿਸ਼ਨਾ ਦੀ ਅੱਗ 'ਚ ਸੜਦਾ ਰਹੂਗਾ ਹਾਂਜੀ ਮਨਮੁਖ ਅਗਿਆਨੀ ਅੰਤਲੇ ਜਨਮ ਮਰੈ ਫਿਰ ਆਵੇ ਜਾਏ ਕਾਰਜ ਸਿੱਧਨਾ ਹੋਵਨੀ ਅੰਤ ਗਿਆ ਪਛਤਾਏ ਜਿੰਨੇ ਵੀ ਮਨਮੁਖ ਨੇ ਅਗਿਆਨੀ ਅੰਦਲੇ ਹੁੰਦੇ ਨੇ ਇਹ ਅੰਦਲੇ ਹੀ ਹੁੰਦੇ ਨੇ ਜਿਹੜੇ ਮਨਮੁਖ ਨੇ ਆਪਣੀ ਮਰਜ਼ੀ ਨਾਲ ਚੱਲਦੇ ਨੇ ਸੰਸਾਰ 'ਚ ਸਿਆਣੇ ਨਹੀਂ ਹੁੰਦੇ ਉਹ ਭਾਵੇਂ ਆਪਣੇ ਆਪ ਨੂੰ ਕਿੰਨੇ ਸਿਆਣੇ ਸਮਝਦੇ ਹੁਣ ਚਲਾਕ ਸਮਝਦੇ ਹੁਣ ਹੁਸ਼ਿਆਰ ਸਮਝਦੇ ਹੁਣ ਅਸਲ ਦੇ ਵਿੱਚ ਦਰਗਾਹ ਦੀ ਨਿਗਾਹ 'ਚ ਪਰਮੇਸ਼ਰ ਦੀ ਨਿਗਾਹ 'ਚ ਗਿਆਨੀ ਅੰਦਲੇ ਨੇ ਗੁਰੂ ਨਾਨਕ ਦੀ ਗੁਰ ਅਮਰਦਾਸ ਦੀ ਨਿਗਾਹ 'ਚ ਗਿਆਨੀ ਅੰਦਲੇ ਨਹੀਂ ਹੈ ਉਹ ਤਾਂ ਪਰਮੇਸ਼ਰ ਦਾ ਬੁਲਾਇਆ ਬੋਲਦੇ ਨੇ ਪਰਮੇਸ਼ਰ ਦੀ ਬਾਣੀ ਹੈ ਉਹਦੀ ਨਿਗਾਹ ਦੇ ਵਿੱਚ ਗਿਆਨੀ ਅੰਦਲੇ ਨੇ ਜਨਮ ਮਰਨ ਫਿਰ ਆਵੇਂ ਜਾਏ ਜਨਮ ਦੇ ਮਰਦੇ ਆਵਾ ਗੌਣ ਚ ਪਏ ਰਹਿੰਦੇ ਨੇ ਜਮਲੇ ਮਰਦੇ ਰਹਿੰਦੇ ਨੇ ਆਉਣ ਜਾਣ ਚ ਪਏ ਰਹਿੰਦੇ ਨੇ ਕਾਰਜ ਸਿੱਧਨ ਹੋਵਨੀ ਉਹਨਾਂ ਦਾ ਕਾਰਜ ਸਫਲਾ ਕਦੇ ਵੀ ਨਹੀਂ ਹੁੰਦਾ ਉਹਨਾਂ ਨੂੰ ਜੰਮਣ ਮਲ ਤੋਂ ਛਡਕਾਰਾ ਨਹੀਂ ਮਿਲ ਸਕਦਾ ਜੰਮਣ ਮਲ ਤੋਂ ਛਡਕਾਰਾ ਮਿਲਣਾ ਹੀ ਕਾਰਜ ਸਿੱਧੀ ਹੈ ਸਿੱਧਨ ਹੋਵਨੀ ਅੰਤ ਗਿਆ ਪਛਤਾਏ ਜਾਂ ਇਤੋਂ ਮਰਦੇ ਨੇ ਜਾਣ ਲੱਗੇ ਪਛਤਾਉਂਦੇ ਨੇ ਵੀ ਅਸੀਂ ਆਏ ਸੀ ਕੀ ਕਰਨ ਕਰ ਬੈਠੇ ਕੀ ਸਾਰਾ ਜਨਮ ਗਵਾ ਕੇ ਚਲੇ ਜਾਂਦੇ ਨੇ ਹਾਂਜੀ ਜਿਸ ਕਰਮ ਹੋਵੇ ਤਿਸ ਸਤਗੁਰ ਮਿਲੈ ਸੋ ਹਰ ਹਰ ਨਾਮ ਧਿਆਏ ਨਾਮ ਰਤੇ ਜਨ ਸਦਾ ਸੁਖ ਪਾਇਨ ਜਨ ਨਾਨਕ ਤਿੰਨ ਬਲ ਜਾਏ ਜੇ ਕਰਮਾਂ ਚ ਹੋਵੇ ਤਾਂ ਸਤਗੁਰ ਮਿਲ ਜਾਂਦਾ ਜਨ ਨਾਨਕ ਕਹਿੰਦਾ ਮੈਂ ਨਾ ਉਹਨਾਂ ਦੇ ਬਲਿਹਾਰੀ ਆ ਜੇ ਇੱਛਾ ਰੱਖਣ ਸਤਗੁਰੂ ਨੂੰ ਮਿਲਣ ਦੀ ਕਰਮ ਕੀ ਹੈ ਇੱਛਾ ਹੀ ਕਰਮ ਹੈ ਸਾਡਾ ਬੁਰਾ ਕਰਮ ਕੀ ਹੈ ਬੁਰਾ ਕਰਮ ਹੈ ਮਾਇਆ ਦੀ ਇੱਛਾ ਝੂੜ ਦੀ ਇੱਛਾ ਬੁਰਾ ਕਰਮ ਹੈ ਸੱਚ ਦੀ ਇੱਛਾ ਸ਼ੁਭ ਕਰਮ ਹੈ ਜੇ ਕਰਮ ਚੰਗਾ ਹੋਵੇ ਉਹਨਾਂ ਦਾ ਸ਼ੁਭ ਇੱਛਾ ਹੋਵੇ ਸੱਚ ਦੀ ਪ੍ਰਾਪਤੀ ਦੀ ਇੱਛਾ ਹੋਵੇ ਨਿਜ ਘਰ ਜਾਣ ਦੀ ਇੱਛਾ ਹੋਵੇ ਸਚਿਆਰੇ ਬਣਨ ਦੀ ਇੱਛਾ ਹੋਵੇ ਉਹਨਾਂ ਨੂੰ ਕੀ ਉਹਨਾਂ ਨੂੰ ਸਤਿਗੁਰ ਮਿਲ ਜਾਂਦਾ ਸੋ ਹਰ ਹਰ ਨਾਮ ਤੇ ਆਏ ਬਸ ਉਹ ਹਰ ਹਰ ਨਾਮ ਤੇ ਹੁੰਦੇ ਉਹਨਾਂ ਚਾਹ ਹੋ ਜਾਂਦਾ ਧਿਆਨ ਨਾਮ ਚ ਹੋ ਜਾਂਦਾ ਕਿ ਭੁੱਖ ਨਾਮ ਦੀ ਆ ਤਾਂ ਨਾਮ ਦੇ ਵਿੱਚ ਧਿਆਨ ਲੈਣ ਨਾਮ ਰਤੇ ਜਨ ਸਦਾ ਸੁਖ ਪਾਇਨ ਨਾਮ ਦੇ ਰੰਗ ਦਾ ਰੰਗੇ ਹੋਏ ਆਦਮੀ ਜਿਹੜੇ ਹੁੰਦੇ ਨੇ ਸਦਾ ਹੀ ਸੁਖੀ ਰਹਿੰਦੇ ਨੇ ਸਦਾ ਸੁਖ ਦੀ ਪ੍ਰਾਪਤੀ ਹੁੰਦੀ ਹੈ ਉਹਨਾਂ ਨੂੰ ਨਾਨਕ ਤਨ ਬਲ ਜਾਏ ਨਾਨਕ ਕਹਿੰਦਾ ਮੈਂ ਉਹਨਾਂ ਦੇ ਬਲਿਹਾਰੀ ਜਨ ਜਿਹੜੇ ਐਸੇ ਨੇ ਉਹ ਜਿਹੜੇ ਪਹਿਲੇ ਸੀਗੇ ਉਹਨਾਂ ਦੀ ਧਿਰਗਾਸ ਹੈ ਉਹ ਆਸਾ ਸੀ ਤੇ ਘਾਰ ਹੈ ਸੀ ਆਸਾ ਆਸਾ ਪੋਜੀਟਿਵ ਹੈ ਵਧੀਆ ਹੈ ਗੁਰਮਤਿ ਅਨੁਸਾਰ ਉਹ ਆਸਾ ਸੀ ਜਿਹੜੀ ਉਹ ਤੇ ਘਾਰ ਹੈ ਉਸ ਆਸਾ ਹਾਂਜੀ ਜਦੋਂ ਜਿਸ ਕਰਮ ਹੋਵੇ ਤੋਂ ਭਾਵ ਹੈ ਜਿਸ ਤੇ ਬਖਸ਼ਿਸ਼ ਹੋਵੇ ਬਖਸ਼ਿਸ਼ ਤਾਂ ਆਪਣੀ ਹੋਵੇ ਪਰਮੇਸ਼ਰ ਦੀ ਤਾਂ ਬਖਸ਼ਿਸ਼ ਸਾਰਿਆਂ ਤੇ ਹੀ ਹੈ ਦੇਖੋ ਕਰਮ ਹੈ ਕਰਮ ਕਿਹਨੇ ਕਰਨਾ ਹੁੰਦਾ ਹੈ ਕਬੀਰ ਕਹਿੰਦਾ ਜੋ ਕੁਝ ਕੀਆ ਸੋ ਮਨ ਕੀਆ ਮੁੰਡਾ ਮੁੰਡ ਅਜਾਏ ਜੋ ਮਨ ਕਰਦਾ ਉਹ ਸਾਡਾ ਕਰਮ ਹੈ ਤੇ ਸੁਖਰੇ ਥਾਰੋ ਕਰਮਰੀ ਦੀ ਕੀ ਹੁੰਦੀ ਹੈ ਬੁਰਾ ਸੋਚਣਾ ਦੁਕਰਿਤੀ ਹੈ ਚੰਗਾ ਸੋਚਣਾ ਸੁਕ੍ਰਿਤੀ ਹੈ ਜੋ ਕੰਮ ਕਰਨਾ ਆਇਆ ਉਹਦੀ ਉਹ ਸੋਚ ਰੱਖੇ ਮਨ 'ਚ ਉਹਦੇ ਬਾਰੇ ਹੀ ਸੋਚੇ ਉਹਦੇ ਬਾਰੇ ਵਿਚਾਰੇ ਸੁਕ੍ਰਿਤੀ ਹੈ ਜਦੋਂ ਉਲਟ ਸੋਚੇ ਉਲਟ ਵਿਚਾਰੇ ਉਲਟ ਕੰਮ ਕਰ ਉਹ ਦੁੱਖ ਦਿੱਤੀ ਹੈ ਦੁਕ੍ਰਿਤੀ 'ਚੋਂ ਦੁੱਖ ਨਿਕਲੂਗਾ ਸੁਕ੍ਰਿਤੀ 'ਚੋਂ ਸੁਖ ਨਿਕਲੂਗਾ ਹਾਂਜੀ ਮਹੱਲਾ ਤੀਜਾ ਆਸਾ ਮਨਸਾ ਜਗ ਮੋਹਣੀ ਜਿਨ ਮੋਹਿਆ ਸੰਸਾਰ ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ ਆਸਾ ਮਨਸਾ ਜਗ ਮੋਹਣੀ ਜਗ ਵਿੱਚ ਆਸਾ ਮਨਸਾ ਜਿਹੜੀ ਹੈ ਇਹ ਮੋਹਣੀ ਹੈ ਮੋਹ ਪੈਦਾ ਕਰ ਦਿੰਦੀ ਹੈ ਅੰਦਰ ਆਸਾ ਮਨਸਾ ਤੋਂ ਹੀ ਮੋਹ ਪੈਦਾ ਹੁੰਦਾ ਹੈ ਜਿਨ ਮੋਹਿਆ ਸੰਸਾਰ ਇਸੇ ਨੇ ਤਾਂ ਸਾਰਾ ਸੰਸਾਰ ਮੋਹਿਆ ਹੋਇਆ ਹੈ ਮੋਹ ਦਾ ਕਾਰਨ ਆਸਾ ਮਨਸਾ ਹੀ ਹੈ ਸਾਡੀ ਸਭ ਕੋ ਜਮ ਕੇ ਪਾਸਾ ਹੈ ਇਹ ਜਿਹੜੇ ਆਸਾ ਮਨਸਾ ਦੇ ਵਿੱਚ ਫਸ ਕੇ ਜੱਗ 'ਚ ਮੋਹ ਪਾਇਆ ਇਹ ਜਮ ਦੇ ਵਸ 'ਚ ਨੇ ਸਾਰੇ ਇਹੀ ਜਮ ਦੇ ਵਸ 'ਚ ਨੇ ਸਭ ਕੋ ਜਮ ਕੇ ਚੀਰੇ ਵਿੱਚ ਹੈ ਇਹ ਸਾਰੇ ਜਮ ਦੇ ਜਾਲ 'ਚ ਫਸੇ ਹੋਏ ਨੇ ਜੇਤਾ ਸਭ ਆਕਾਰ ਜਿੰਨੇ ਆਕਾਰ ਆਕਾਰੇ ਆਕਾਰ ਹੈ ਜੀ ਆਤਮਾ ਨਹੀਂ ਫਸੀ ਹੋਈ ਇਸ ਜਾਲ 'ਚ ਆਕਾਰੇ ਹੈ ਸਰੀਰ ਹੈ ਸਰੀਰ ਫਸਿਆ ਹੋਇਆ ਉਹ ਆਤਮਾ ਤਾਂ ਮੋਹ ਕਰਕੇ ਇਹਦੇ ਨਾਲ ਜੁੜੀ ਹੋਈ ਹੈ ਤਾਂ ਨਹੀਂ ਜਾਂਦੀ ਮੋਹ ਨਹੀਂ ਛੱਡਦੀ ਜੇ ਮੋਹ ਨਹੀਂ ਛੱਡਦੀ ਫਿਰ ਦੁਬਾਰਾ ਆਉਣਾ ਪੈਂਦਾ ਹਾਂਜੀ ਹੁਕਮੀ ਹੀ ਜਮ ਲੱਗਦਾ ਸੋ ਉਬਰੈ ਜਿਸ ਬਖਸ਼ੈ ਕਰਤਾਰ ਨਾਨਕ ਗੁਰ ਪ੍ਰਸਾਦੀ ਇਹ ਮਨ ਤਾਂ ਤਰੈ ਕਿਆ ਛੋੜੈ ਅਹੰਕਾਰ ਹੁਕਮ ਹੀ ਜਮ ਲੱਗਦਾ ਹੁਕਮ ਨਾਲੇ ਜਮ ਪਿੱਛੇ ਲੱਗਿਆ ਤੁਹਾਡੇ ਹੁਕਮ ਹੀ ਜਮ ਲੱਗਦਾ ਸੇ ਉਬਰੇ ਉਬਰਦਾ ਕੌਣ ਹੈ ਵੱਜਦਾ ਕੌਣ ਹੈ ਜਮ ਤੋਂ ਜਿਸ ਬਖਸ਼ੇ ਕਰਤਾਰ ਜਿਹਨੂੰ ਬਖਸ਼ਿਸ਼ ਹੋ ਜਾਏ ਜੀ ਤੇ ਕਰਤਾਰ ਦੀ ਜਿਹੜਾ ਭਾਣਾ ਮੰਨ ਲਵੇ ਭਾਣੇ ਚੱਲੇ ਨਾਨਕ ਗੁਰ ਪ੍ਰਸਾਦੀ ਇਹ ਮਨ ਤਾਂ ਤਰੈ ਗਿਆਨ ਦੀ ਕਿਰਪਾ ਨਾਲ ਇਹ ਮਨ ਤਾਂ ਤਰਦਾ ਜਾਂ ਛੋਟੇ ਹੰਕਾਰ ਜਾਂ ਹੰਕਾਰ ਛੱਡ ਦੇ ਹੰਕਾਰ ਨਹੀਂ ਛੱਡਦਾ ਤਾਂ ਨਹੀਂ ਤਰਦਾ ਹੰਕਾਰ ਇਹ ਲੈ ਕੇ ਡੁੱਬਦਾ ਗੁਰੂ ਦੀ ਗੱਲ ਹੰਕਾਰ ਨਹੀਂ ਮੰਨਣ ਦਿੰਦਾ ਗੁਰਬਾਣੀ ਨੂੰ ਹੰਕਾਰ ਹੀ ਨਹੀਂ ਮੰਨਣ ਦਿੰਦਾ ਸਾਡਾ ਹਾਂਜੀ ਆਸਾ ਮਨਸਾ ਮਾਰੇ ਨਿਰਾਸ ਹੋਏ ਗੁਰ ਸ਼ਬਦੀ ਵਿਚਾਰ ਜੇ ਆਸਾ ਮਨਸਾ ਨੂੰ ਮਾਰ ਲਵੇ ਗੁਰ ਸ਼ਬਦ ਨਾਲ ਗੁਰਬਾਣੀ ਦੇ ਉਪਦੇਸ਼ ਨਾਲ ਮਾਰੇ ਨਿਰਾਸ਼ ਹੋ ਜਵੇ ਆਸਾ ਮਾਹੇ ਨਿਰਾਸ਼ੋ ਹੋਏ ਗੁਰ ਸ਼ਬਦੀ ਵਿਚਾਰ ਜੇ ਗੁਰਬਾਣੀ ਦੀ ਵਿਚਾਰ ਕਰੇ ਤਾਂ ਇਹ ਮਾਰ ਸਕਦਾ ਹੈ ਆਪਣੀ ਹਉਮੈ ਨੂੰ ਆਸਾ ਮਨਸਾ ਨੂੰ ਮਾਰ ਸਕਦਾ ਹੈ ਪਰ ਵਿਚਾਰਦਾ ਨਹੀਂ ਹੈ ਗੁਰਬਾਣੀ ਨੂੰ ਹਾਂਜੀ ਪੌੜੀ ਜਿੱਥੇ ਜਾਈਏ ਜਗਤ ਮੈਂ ਤਿੱਥੈ ਹਰ ਸਾਈ ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ ਸੰਸਾਰ ਜਿੱਥੇ ਮਰਜੀ ਚਲੇ ਜਾਓ ਹਰ ਹਰ ਜਗ੍ਹਾ ਹੈਗਾ ਹਰ ਸਾਈ ਹੈ ਜਿਹੜਾ ਸਭ ਦੇ ਅੰਦਰ ਹੈ ਘਟ ਘਟ ਮੈਂ ਹਰ ਜੂ ਬਸ ਸੰਤਨ ਕਹਿਓ ਪੁਕਾਰ ਸਾਰਿਆਂ ਦੇ ਅੰਦਰ ਸਾਈ ਹੈ ਹਰ ਸਾਰਿਆਂ ਦੇ ਅੰਦਰ ਹੀ ਹੈ ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ ਸੱਚ ਦਾ ਨਿਉ ਕਰਨ ਵਾਲਾ ਸਾਰਿਆਂ ਵਿੱਚ ਹੈ ਅੰਦਰੋਂ ਆਦਮੀ ਸਾਰੇ ਜਾਣਦੇ ਨੇ ਕੀ ਰੌਂਗ ਹੈ ਕੀ ਰਾਈਟ ਹੈ ਮੇਰਾ ਹੱਕ ਹੈ ਮੈਂ ਬਗਾਨਾ ਹੱਕ ਖਾਣਾ ਤੇ ਨਹੀਂ ਖਾਣਾ ਖਾਂਦਾ ਪਰ ਫਿਰ ਵੀ ਜਾਣਦੇ ਦੇ ਬਾਵਜੂਦ ਗਲਤ ਕੰਮ ਕਰੀ ਜਾਂਦੇ ਨੇ ਮਨ ਜਾਣ ਤਾਂ ਸਭ ਬਾਤ ਜਾਣਦੇ ਹੀ ਔਗਣ ਕਰਾ ਔਗਣ ਜਾਣ ਕੇ ਕਰਦਾ ਜਾਣਦਾ ਸਭ ਕੁਝ ਹੈ ਸੱਚਾ ਸਾਰਿਆਂ 'ਚ ਬੈਠਾ ਹੈ ਨਿਆਂ ਕਰਨ ਵਾਲਾ ਸਾਰਿਆਂ 'ਚ ਬੈਠਾ ਪਰ ਨਿਆਂ ਕਰਨ ਵਾਲੇ ਦੇ ਬੈਠਣ ਦੇ ਬਾਵਜੂਦ ਵੀ ਅਨਿਆਂ ਕਰੀ ਜਾਂਦੇ ਨੇ ਲੋਕ ਹਾਂਜੀ ਕੂੜਿਆਰਾ ਕੇ ਮੂੰਹ ਫਿਟਕੀਆਂ ਸੱਚ ਭਗਤੀ ਵਡਿਆਈ ਸੱਚ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦਕ ਛਾਈ ਕੂੜਿਆਰਾ ਕੇ ਮੂੰਹ ਫਿਟਕੀਏ ਜਿਹਨੇ ਕੂੜਿਆਰ ਨੇ ਝੂਠੇ ਨੇ ਉਹਨਾਂ ਦੇ ਤਾਂ ਮੂੰਹ ਦਰਗਾਹ ਫਿਟਕੇ ਜਾਂਦੇ ਨੇ ਝਟਕਾ ਪੈਂਦੀਆਂ ਨੇ ਲਾਣਤਾ ਪੈਂਦੀਆਂ ਨੇ ਸੱਚ ਭਗਤੀ ਵਡਿਆਈ ਸੱਚੀ ਭਗਤੀ ਨੂੰ ਵਡਿਆਈ ਮਿਲਦੀ ਹੈ ਕੋੜਿਆ ਰੰਗ ਨੂੰ ਤੇ ਠੋਕਾ ਪੈਂਦੀਆਂ ਨੇ ਸੱਚ ਸਾਇਦ ਸੱਚਾ ਨਿਉ ਹੈ ਸਿਰਨ ਤੱਕ ਛਾਈ ਜਿਹੜਾ ਸੱਚਾ ਹੈ ਨਾ ਉਹਦੀ ਸਾਹਿਬੀ ਹੈ ਉਹਨੂੰ ਵਡਿਆਈ ਮਿਲਦੀ ਹੈ ਉਹ ਵੱਡਾ ਮੰਨਿਆ ਜਾਂਦਾ ਕਿਉਂਕਿ ਉਹਦਾ ਸੱਚਾ ਨਿਉ ਹੈ ਪਰਮੇਸ਼ਰ ਦਾ ਨਿਉ ਸੱਚਾ ਇਸ ਕਰਕੇ ਸਾਰਿਆਂ ਦਾ ਸਾਹਿਬ ਹੈ ਉਹ ਹੈ ਸਰ ਨਿੰਦਕ ਛਾਈ ਆ ਜਿਹੜੇ ਨਿੰਦਕ ਨੇ ਨਾ ਦੂਏ ਉਹਦੀ ਬਰਾਬਰੀ ਕਰਨ ਵਾਲੇ ਡੁਪਲੀਕੇਟ ਬਣਾਏ ਹੋਏ ਕਿਸੇ ਨੇ ਸ੍ਰੀ ਕੇ ਖੁਦਾ ਕੋਈ ਬਣਾਇਆ ਕਿਸੇ ਨੇ ਕੋਈ ਬਣਾਇਆ ਇਹਨਾਂ ਦੇ ਸਲਤਾ ਸੁਆਹ ਪੈਣੀ ਹੈ ਛਾਈ ਨਿੰਦਕ ਸਰ ਛਾਈ ਆ ਜਿਹੜੀ ਨੰਦਿਆ ਲੋਕ ਕਰਦੇ ਨੇ ਸੱਚ ਸੁਆਹ ਪੈਣੀ ਹੈ ਚਾਹੇ ਆਪਣੇ ਨੂੰ ਕਿੱਡੇ ਹੀ ਮਹਾਪੁਰਸ਼ ਕਹਾਉਂਦੇ ਹੋਣ ਕਿੱਡੇ ਹੀ ਬ੍ਰਹਮ ਗਿਆਨੀ ਕਹਾਉਂਦੇ ਹੋਣ ਜੇ ਬਰਾਬਰੀ ਕਰਦੇ ਨੇ ਮਹਾਪੁਰਖ ਕਹਾਉਂਦੇ ਨੇ ਆ ਕੁਝ ਹੋਰ ਕਰਦੇ ਨੇ ਕਰਾਮਾਤਾਂ ਦੀਆਂ ਗੱਲਾਂ ਕਰਦੇ ਨੇ ਤਾਂ ਸੁਆਹ ਬੋਣਗੇ ਸੱਚ ਹੋਰ ਕੁਝ ਨਹੀਂ ਪੈਣਾ ਹਾਂਜੀ ਜਨ ਨਾਨਕ ਸੱਚ ਅਰਾਧਿਆ ਗੁਰਮੁਖ ਸੁਖ ਪਾਈ ਜਨ ਨਾਨਕ ਸੱਚ ਅਰਾਧਿਆ ਜਨ ਨਾਨਕ ਨੇ ਤਾਂ ਸੱਚ ਦੀ ਅਰਾਧਨਾ ਕੀਤੀ ਹੈ ਗੁਰਮੁਖੀ ਸੁਖ ਪਾਈ ਗੁਰਮੁਖਾਂ ਵਾਲਾ ਸੁਖ ਮਿਲ ਗਿਆ ਜੋ ਗੁਰਮੁਖਾਂ ਨੂੰ ਸੁਖ ਮਿਲਦਾ ਉਹੀ ਸੁਖ ਮਿਲ ਗਿਆ ਨਾਨਕ ਨੂੰ ਹਾਂਜੀ ਠੀਕ ਹੈ ਜੀ ਇੱਥੇ ਪੰਜਵੀਂ ਪੌੜੀ ਦੀ ਸਮਾਪਤੀ ਹੈ ਜੀ ਹਾਂਜੀ